ਖਰੀਦਾ ਦੁਨੀ ਬਜਾਈ ਵੱਜਦੀ ਤੂੰ ਵੀ ਵੱਜੇ ਨਾਲ ਸੋਈ ਜਿਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ ਫਰੀਦਾ ਦੁਨੀ ਬਜਾਈ ਵੱਜਦੀ ਫਰੀਦ ਕਹਿੰਦਾ ਜਿਹੜੀ ਦੁਨੀ ਆ ਨਾ ਅਦੇ ਹੈ ਜਿਹੜੀ ਬਾਹਲੀ ਮਿੱਟੀ ਦੀ ਇਹ ਦੁਨੀ ਦੇਨ ਕਵਾਇਆ ਦੁਨੀ ਸਿਉ ਬਾਹਲੀ ਤੇ ਖਤਰ ਝੂਠ ਵਾਸਤੇ ਇਹ ਜਿਹੜਾ ਸਰੀਰ ਵੱਜਦਾ ਇਹ ਬਜਾਇਆ ਵੱਜਦਾ ਬਜਾਈ ਵੱਜਦੀ ਬਜਾਈ ਵੱਜਦੀ ਹੈ ਕਬੀਰ ਜੋ ਹਮ ਜੰਤ ਬਜਾਵਤੇ ਜਿਹੜਾ ਜੰਤ ਮੈਂ ਵਜਾਉਂਦਾ ਸੀ ਕਬੀਰ ਵੀ ਇਹ ਕਹਿੰਦਾ ਉੱਥੇ ਹੀ ਨਹੀਂ ਆ ਕਬੀਰ ਤੋਂ ਗੱਲ ਬਜਾਈ ਵੱਜਦੀ ਸਰੀਰ ਬੁਲਾਇਆ ਬੋਲਦਾ ਸਰੀਰ ਰੂਪੀ ਸਾਜ ਬਜਾਇਆ ਵੱਜਦਾ ਆਪੇ ਨਹੀਂ ਵੱਜਦਾ ਹਾਂ ਉਹਨੀ ਬਜਾਈ ਵੱਜਦੀ ਤੂੰ ਵੀ ਵੱਜੇ ਨਾਲ ਸੋਈ ਜਿਉ ਨਾ ਵੱਜਦਾ ਜਿਸ ਅੱਲੋ ਕਰਦਾ ਜੇ ਵੱਜਦਾ ਨਾ ਜੰਤ ਸਰੀਰ ਤਾਂ ਤੂੰ ਵੀ ਨਾਲ ਵੱਜਦਾ ਤੂੰ ਬੋਲਦਾ ਤਾਂ ਹੈ ਬੋਲਦਾ ਉਹਦੀ ਵਜ੍ਹਾ ਹਾਂ ਜੇ ਤੂੰ ਬੋਲਦਾ ਤਾਂ ਇਹ ਬੋਲਦਾ ਜੋ ਤੂੰ ਬੋਲਦਾ ਉਹ ਇਹ ਬੋਲਦਾ ਦੋਏ ਵਾਜਦੇ ਮੜ ਕੇ ਅਗਰ ਤਾਂ ਤੂੰ ਬੋਲਦਾ ਲੱਗਦਾ ਇਹ ਬੋਲਦਾ ਤੁਸੀਂ ਦੋਏ ਦੁਨੀਆ ਤੁਸੀਂ ਦੋਏ ਵਜਦੇ ਹੋ ਅਸਲ ਦੇ ਵਿੱਚ ਤਾਂ ਆਵਾਜ਼ ਪੈਦਾ ਹੁੰਦੀ ਹੈ ਜਦੋਂ ਕੱਕਾ ਬੋਲਦਾ ਮੂੰਹ ਵੀ ਕੱਕਾ ਨਾਲ ਬੋਲੂ ਹਾਂ ਤੂੰ ਵੀ ਵੱਜੇ ਨਾਲ ਸੋਈ ਜਿਉ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ ਸੋਈ ਜਿਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ ਜੇ ਅੱਲਾ ਸਾਰ ਕਰਦਾ ਫਿਰ ਉਹ ਬੁਲਾਇਆ ਉਹ ਅੰਦਰਲਾ ਵੀ ਆਪ ਨਹੀਂ ਵੱਜਦਾ ਬੁਲਾਇਆ ਬੋਲਦਾ ਉਹ ਅੰਦਰਲਾ ਵੀ ਪਰ ਬੁਲਾਇਆ ਬੋਲਦਾ ਉਹ ਜੀ ਉਹ ਨਹੀਂ ਵੱਜਦਾ ਉਹ ਨਹੀਂ ਵੱਜਦਾ ਫਿਰ ਉਹ ਬੁਲਾਇਆ ਬੋਲਦਾ ਉਹਨੂੰ ਪੂਰੀ ਭਰੀ ਬੁਲਾਇਆ ਜਿਹਦਾ ਪੂਰੀ ਪਰੀ ਬਲਾਇ ਹੋ ਗਈ ਨਾ ਉਹ ਨਹੀਂ ਫਿਰ ਬਜਦਾ ਉਹ ਤਾਂ ਫਿਰ ਆਪੇ ਹੀ ਦਮਾਮਾ ਉਹ ਤਾਂ ਕਹਿੰਦਾ ਡੱਗਾ ਜਿਹਾ ਜਾਂ ਮਾਰੇਗਾ ਜੀ ਉਹ ਆ ਜੂ ਸੋਈ ਜੀ ਉਹ ਨਾ ਬਜਦਾ ਅੱਲਾ ਕਰਦਾ ਸਾਰਾ